ਦੋਰਾ ਸਕ੍ਰਿਤ ਸਿੰਘ ਸੂਰੋ ਵਡੋ ਸੂਰਤ ਕੋ ਨਰਪਾਲ ਜੁਬਨ ਕਲਾ ਰਾਣੀ ਰਹਿ ਜਾ ਕੇ ਨੈਣ ਵਿਸਾਲ ਚਉਪਈ ਤਾ ਕੇ ਏਕ ਪੂਜ ਗਏ ਪਇਓ ਸਭ ਤਨ ਢਾਰ ਸਿੰਧ ਮੈਂ ਦਇਓ ਕਹੋ ਕਿ ਇਹ ਪਿਰਟੀ ਲੈ ਗਈ ਇਹ ਖਬਰ ਰਾਜਾ ਕਾ ਭਈ ਰਾਣੀ ਅਦਕ ਸੋਗ ਤਬ ਕੀਨੋ ਮਾਥੋ ਹੋਰ ਭੂ ਤਨ ਦੀਨੋ ਤਬ ਰਾਜਾ ਤਾ ਕੇ ਗ੍ਰਹਿ ਆਇਓ ਭਾਂਤ ਭਾਂਤ ਤੇ ਤਾਪ ਮਿਟਾਇਓ ਰੀਤ ਕਾਲ ਕੀ ਕਿਨੂ ਨਾ ਜਾਣੀ ਊਚ ਨੀਚ ਕੇ ਸੀਸ ਬਿਹਾਨੀ ਏਕੈ ਬਚਤ ਕਾਲ ਸੇ ਸੋ ਰਾਵ ਰੰਗ ਹਰ ਬਚਤ ਨਾ ਕੋ ਦੋਹਰਾ ਜੋ ਉਪਜੋ ਸੋ ਬਿਨਸਿਓ ਜੀਤ ਨ ਰਾਸੀ ਕੋਏ ਊਚ ਨੀਚ ਰਾਜਾ ਪ੍ਰਜਾ ਸੁਰ ਸੁਰ ਪਤੀ ਕੋ ਹੋਏ ਚਉਪਈ ਤੁਮ ਸੁੰਦਰੀ ਸਭ ਸੋਗ ਨਿਵਾਰ ਹੋ ਸ੍ਰੀ ਜਤਪਤਿ ਕਾਹੀ ਹੈ ਸੰਭਾਰੋ ਵਾਸੁਤ ਕੋ ਕੈ ਸੋਕ ਨਾ ਕੀਜੈ ਔਰ ਮਾਂ ਪ੍ਰਭ ਤੇ ਸੁਤ ਲੀਜੈ ਦੋਹਰਾ ਅਵਰ ਤੁਮਾਰੇ ਤਾਂ ਮੈਂ ਹੋਇ ਹੈ ਪੂਤ ਅਪਾਰ ਵਾਕੋ ਸੋਕ ਨ ਕੀਜੈ ਸੁਨ ਸੁੰਦਰੀ ਸੋ ਕੁਮਾਰੀ ਚਉਪਈ ਜਬ ਰਾਜੈ ਯਉ ਤੇ ਸਮਝਾਇਓ ਤਬ ਰਾਣੀ ਸੁਤ ਸੋਕ ਮਿਟਾਇਓ ਅਵਰ ਪੂਤ ਕੀ ਆਸਾ ਭੈ 24 ਬਰਸ ਬੀਤ ਕਰ ਗਏ ਡਿਲ ਸੁੰਦਰ ਨਾਰੇ ਇਕ ਭੇਖਤ ਤਬ ਅਬਲਾ ਪਈ ਗ੍ਰਹਿ ਕੀ ਸਭ ਸੁਧ ਬਿਸਰਤਾਹੇ ਤਬ ਹੀ ਗਈ ਪਠੈ ਸਾਚਰੀ ਤਾ ਕੋ ਲਿਓ ਮੰਗਾਏ ਕੈ ਹੋ ਕਾਮ ਕੇਲ ਤੇ ਸੰਗ ਕਰਿਓ ਸੁਖ ਪਾਏ ਕੈ ਚਉਪਈ ਤਬ ਰਾਣੀ ਜੋ ਹਿਰਦੈ ਵਿਚਾਰੀ ਬੋਲ ਜਾਰ ਪ੍ਰਤ ਸਕਲ ਸਿਖਾਰੀ ਲਰਕਾ ਹੁਤੋ ਜੋਗੀ ਹੈ ਹਰਿਓ ਸੁੰਦਰ ਜਾਨ ਨਾ ਮੋ ਬਦ ਕਰਿਓ ਦੋਹਰਾ ਥੋ ਬਾਲਕ ਜੋਗੀ ਹਰਿਓ ਹੋਇ ਪ੍ਰਿਟੀ ਕੇ ਭੇਸ ਮੈਂ ਜਾਣਤ ਨਹਿ ਕਵਨ ਸੁਤ ਬਸਤ ਕਵਨ ਸੇ ਦੇਸ ਚਉਪਈ ਜਾਰ ਸੰਗ ਇਹ ਭਾਂ ਸਿਖਾਈ ਆ ਭਰਾਵ ਸੋ ਜਾਏ ਜਿਤਾਈ ਜੋ ਬਾਲਕ ਮੈਂ ਪੂਤ ਗਵਾਇਓ ਸੋ ਮੈਂ ਆਜ ਖੋਜ ਤੇ ਪਾਇਓ ਸੁਨ ਨਿਰਪ ਬਚਨ ਅਨੰਦਿਤ ਭਇਓ ਤਾ ਕੋ ਬੋਲ ਤਬ ਲਿਓ ਤਬ ਰਾਣੀ ਇਹ ਭਾਂ ਤੋ ਚਾਰੋ ਸੁਨੋ ਪੂਤ ਤੁਮ ਬਚਨ ਹਮਾਰੋ ਸਕਲ ਬ੍ਰਿਥਾ ਆਪਣੀ ਤੁਮ ਕਹੋ ਹਮਰੇ ਸਭ ਸੋਕਨ ਕਾ ਦਹੋ ਰਾਜਾ ਸੋ ਕਹਿ ਪ੍ਰਗਟ ਸੁਨਾਇਓ ਰਾਜਪੂਤ ਵੈ ਰਾਜ ਕਮਾਇਓ ਸੁਣ ਰਾਣੀ ਮੈਂ ਕਹਾ ਬਖਾਨੋ ਬਾਲ ਕੋ ਤੋ ਕਛੂ ਨਹਿ ਜਾਨੋ ਜੋਗੀ ਕਹੋ ਸੋ ਤੁਮ ਤਨ ਕਹਿ ਹੋ ਸੋਖ ਸੰਤਾਪ ਤਿਹਾਰੋ ਦੇ ਹੋ ਇੱਕ ਦਿਨ ਯੋ ਜੋਗੀ ਸੁਚਾਰਿਓ ਸੂਰਤ ਸ਼ਹਿਰ ਬੜੋ ਉਜਿਆਰਿਓ ਹਵੈ ਪਿਰਟੀ ਮੈਂ ਤਾਂ ਸਿਧਾਇਓ ਬਾਲਕ ਸੁਤ ਰਾਜਾ ਕੋ ਪਾਇਓ ਹਵੈ ਪਿਰਟੀ ਜਬ ਹੀ ਮੈਂ ਤਇਓ ਭਾਜ ਲੋਗ ਆਗੇ ਤੇ ਗਇਓ ਤੋਏ ਢਾਰ ਬਗਲੀ ਮਹਿਲੀਨੋ ਔਰੈ ਦੇਸ ਪਿਆਨੋ ਕੀਨੋ ਚੇਲਾ ਅਵਰ ਪਛ ਤਵ ਲਿਆਏ ਤਾਏ ਖਵਾਏ ਕਰ ਨਾਥ ਰਿਜਾਏ ਪਛਨ ਕਾਜ ਔਰ ਕੋ ਤਰਿਓ ਰਾਪੂਤ ਲਖ ਮੋਏ ਉਬਰਿਓ ਦੋਰਾ ਸੁਨ ਰਾਣੀ ਐਸੇ ਬਚਨ ਨੈਨਨ ਨੀਰ ਬਹਾਏ ਨਿਰਪ ਦੇਖਤ ਸੁਦਜਾਰ ਕਹਿ ਲਿਓ ਕਰੇ ਸੋ ਲਾਏ ਚਉਪੀ ਬਾਲਕ ਹੁਤੋ ਪੂਤ ਤਵ ਹਰਿਓ ਮੂਰੇ ਭਾਗ ਸੋ ਜੀ ਤੂ ਵਰਿਓ ਕੌਣ ਹੂੰ ਕਾਜ ਦੇਸ ਇਹ ਆਇਓ ਸੋ ਹਮ ਆਜ ਖੋਜਤੇ ਪਾਇਓ ਗਹਿ ਗਹਿ ਤਾਕੋ ਗਰੇ ਲਗਾਵੇ ਦੇਖ ਦਰਾਵ ਚੂਮ ਮੁਖ ਜਾਵੇ ਆਪਣੇ ਧਾਮ ਸੇ ਦਸਵਾਜੀ ਤਾਸੋ ਰਹਿਨ ਬਿਰਾਜਤ ਜਾਈ ਆਠੋ ਜਾਮ ਧਾਮ ਤੇ ਹਿਰਾਖੈ ਪੂਤ ਪੂਤ ਮੁਖ ਤੇ ਤਿਹ ਭਾਖੈ ਕਾਮ ਕੇਲ ਭਈ ਕਮਾਵੇ ਮੂਰਖ ਰਾਵ ਭੇਦ ਨਹਿ ਪਾਵੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 166 ਮੋਹ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਰਾ ਬਾਂਸ ਬਰੇਲੀ ਕੇ ਵਿਖੈ ਬੀ ਬਡੋ ਧਨ ਰਾਵ ਸ਼ਾਹ ਪਰੀਤਾ ਕੀ ਤ੍ਰਿਆ ਰਾਖਤ ਸਭ ਕੋ ਭਾਵ ਚਉਪਈ ਏਕ ਪਾਤਰ ਰਾਜਾ ਕੇ ਆਈ ਭੂਖਨ ਬਸਤਰ ਅਨੂਪ ਸੁਹਾਈ ਨਿਰਪ ਭਰ ਅਟਕ ਤਮਨ ਪਰ ਗਇਓ ਰਾਨਿਨ ਡਾਰ ਹਿਰਦੈ ਤੇ ਦਇਓ ਦੋਰਾ ਏਕ ਪ੍ਰਾਦ ਨਿਰਪ ਨਿਰਪਕੋਹ ਤੋ ਜਾ ਕੋ ਰੂਪ ਅਪਾਰ ਸ਼ਾਹ ਪਰੀਤਾ ਸੋ ਵਿਧੀ ਰਾਜਾ ਕੋ ਡਰ ਡਾਰੇ ਚਉਪਈ ਨਿਤ ਪ੍ਰਤਿ ਰਾਣੀ ਥਾਇ ਬੁਲਾਵੇ ਕਾਮ ਭੋਗ ਤੇ ਸੰਗ ਕਮਾਵੇ ਰਾਜਾ ਕੋ ਹੀਏ ਤੇ ਬਿਸਰਾਇਓ ਤਾ ਕੋ ਰਾਜ ਦਿਉ ਠਾਰਾਇਓ ਅਬ ਮੈਂ ਰਾਜ ਦੇਤ ਹਉ ਤੋ ਕੋ ਨਿਜ ਨਾਰੀ ਕਰਿਓ ਤੁਮ ਮੋ ਕੋ ਜੋ ਮੈਂ ਤੁਮੈ ਕਹੋ ਸੋ ਕਰਿਓ ਯਾ ਰਾਜਾ ਤੇ ਨੈਕ ਨਾ ਡਰਿਓ ਮਨ ਬੀਸਕ ਇਕ ਵਿਸੈ ਮੰਗਾਈਐ ਸਭ ਭੋਜਨ ਕੇ ਬੀਜਈਐ ਰਾਜਾ ਸਹਿਤਾਨ ਸਭ ਖੈ ਹੈ ਛਿਨ ਕਿਕ ਵਿਖੈ ਮ੍ਰਿਤਕ ਭੈ ਜੈ ਹੈ ਦੋਹਰਾ ਤਿਨ ਕੋ ਪ੍ਰਥਮ ਸੰਘਾਰ ਕੈ ਲੀਜੈ ਰਾਜ ਛਿਨਾਏ ਆਪ ਦੇਸ ਪਤਿ ਹੂਜੀਐ ਮੋਹਿ ਸਹਿਤ ਸੁਖ ਪਾਏ ਚਉਪਈ ਤਬ ਤਿਨ ਜਾਰ ਕਾਜ ਸੋ ਕੀਓ ਸੈਨ ਸਹਿਦ ਨਿਵਤੋ ਨਿਰਪਦੀਓ ਸਭ ਭੋਜਨ ਭੀਤਰ ਵਿਸਡਾਰੀ ਸਭ ਹਿਰ ਵੇਸਵਾ ਸਹਿਤ ਖਵਾਰੀ ਸੈਨ ਸਹਿਤ ਪਛਤ ਨਿਰਪੈ ਕਰਕਿਕ ਬਿਖੈ ਮੌਤ ਮਰ ਗਏ ਜੀਅਤ ਬਚੇ ਤੋ ਤਿਨ ਗਹਿ ਘਾਏ ਤਿਨ ਤੇ ਏਕ ਜਾਨ ਨਹਿ ਪਾਏ ਤਿਨ ਕੋ ਮਾਰ ਰਾਜ ਤਿਨ ਲਿਓ ਤਾ ਕੋ ਨਿਜ ਨਾਰੀ ਲੈ ਕੀਓ ਹਾਥ ਠਾੜ ਕੀਨੋ ਤੇ ਘਾਇਓ ਪਾਏ ਪ੍ਰਯੋ ਤੇ ਆਨ ਮਿਲਾਇਓ ਐਸੋ ਤ੍ਰਿਤ ਚੰਚਲਾ ਕੀਨੋ ਨਿਜ ਨਾਇਕ ਕੋ ਬਦ ਕਰ ਦੀਨੋ ਔਰ ਸੂਰਮਨ ਕੋ ਬਦ ਕੀਓ ਰਾਜ ਜਾਰ ਆਪਣੇ ਕੋ ਦੀਓ ਦੋਰਾ ਇਹ ਚਰਿਤਰ ਸੋ ਚੰਚਲਾ ਨਿਜ ਨਾਇਕ ਕੋ ਮਾਰੇ ਰਾਜ ਜਾਰ ਕੋ ਲੈਗ ਦਿਓ ਐਸੇ ਖੇਲ ਖਿਲਾਰੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 167ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਪੱਛਮ ਕੋ ਰਾਜਾ ਰਹੈ ਰਣ ਮੰਡਨ ਸਿੰਘ ਨਾਮ ਦੇਸ ਦੇਸ ਕੇ ਏਸ ਜੇ ਪੂਜਤ ਆਠੋ ਜਾਮ ਵਾਰ ਰਾਜਾ ਕੀ ਬੱਲਬਾ ਜੋਤਮਤੀ ਸੁਭ ਕਾਰੇ ਤੀਨ ਭਵਨ ਪੀਤਰ ਨਹੀਂ ਜਾ ਸਮਰਾਜ ਕੁਮਾਰ ਚਉਪਈ ਏਕ ਪਾਤਰ ਰਾਜਾ ਪੈ ਆਈ ਨਿਜ ਹਾਥਨ ਵਿਦ ਜਾਨ ਬਨਾਈ ਤਾ ਪਰ ਅਟਕਰਾਵ ਕੀ ਪਈ ਰਾਣੀ ਬਿਸਰ ਹਿਰਦੈ ਤੈ ਗਈ ਦੋਹਰਾ ਤਬ ਰਾਣੀ ਚਿਤ ਕੇ ਵਿਖੈ ਰਹੀ ਅਦਖੀ ਖੀਜ ਵਾ ਬੇਸਵਾ ਪਰ ਰਾਵ ਕੀ ਸੁਨ ਸ਼੍ਰਵਨਨ ਅਤਰੀ ਦੇ ਚਉਪਈ ਦੇਸ ਦੇਸ ਖਬਰੈ ਦਹਿ ਗਈ ਬੇਸੁਨ ਰੀਜ ਰਾਵ ਕੀ ਪਈ ਅਵਲਾ ਦੇਸ ਦੇਸ ਤੇ ਆਈ ਆਨ ਰਾਵ ਕੀ ਪੁਰੀ ਸੁਹਾਈ ਦੋਰਾ ਤਬ ਰਾਣੀ ਕ੍ਰੁੱਧਤ ਪਈ ਧਾਰ ਬਦਨ ਮੈਂ ਮੌਨ ਨਿਰਪਿਟ ਕੇ ਬੇਸਵਨ ਪਏ ਹਮੈ ਸੰਭਰ ਹੈ ਕੌਣ ਚਉਪਈ ਐਸੋ ਜਤਨ ਕਛੂ ਅਵ ਕਰਿਐ ਜਾਤੇ ਇਨ ਬੇਸਵਨ ਕੋ ਮਰਿਐ ਲਖਤ ਰਾਵ ਕੇ ਪ੍ਰੀਤ ਨਾਉ ਛਲ ਸੋ ਬਡੋ ਕਲੇਸ਼ ਮਿਟਾਉ ਅਦਕ ਪ੍ਰੀਤ ਭੇਸ ਮਨ ਸੋ ਕੀਨੀ ਲక్ష్ਮੀ ਬਹੁ ਸਭਨ ਕਹਾ ਦੀਨੀ ਪ੍ਰੀਤ ਕਰਤ ਦੇਹ ਨਿਰਵਤ ਹਮਾਰੋ ਸੋ ਹਮ ਕੋ ਪ੍ਰਾਨਨ ਤੇ ਪਿਆਰੋ ਇਹ ਸੁਨ ਬੈਨ ਫੂਲ ਨਿਭ ਗਇਓ ਭੇਦ ਭੇਵ ਨਾ ਪਾਵਤ ਭਇਓ ਜਾ ਸੋ ਕਰਤ ਪ੍ਰੀਤ ਮੈਂ ਪਾਰੀ ਰਾਣੀ ਕਰਤ ਤਾਹੇ ਰਖਵਾਰੀ ਦੋਰਾ ਸਭ ਰਾਣੀ ਬੇਸੁਨ ਸਹਿਤ ਲੀਨੀ ਨਿਕਟ ਬੁਲਾਏ ਪਾਂਤ ਪਾਂਤ ਕੇ ਸੁਖ ਕੀਏ ਤਿਨ ਤੇ ਗੀਤ ਗਵਾਏ ਬਈ ਐਸੋ ਤ੍ਰਿਤ ਨਿਤ ਨਿਰਪ ਕਰੀ ਕਛ ਰਾਨਨ ਤੇ ਸ਼ੰਕ ਨਾ ਧਰੀ ਸਭ ਬੇਸੁਨ ਤੇ ਧਾਮ ਲੂਟਾਵੇ ਜੋਤ ਮਤੀ ਜੀ ਮੈਂ ਪਛਤਾਵੇ ਤਬ ਰਾਣੀ ਨਿਵਤੀ ਰੋਚਾਰੋ ਸੁਨੋ ਨਿਵਤ ਜੂ ਬਚਨ ਹਮਾਰੋ ਬੇਰੀ ਏਕ ਬੈਠ ਸੁਖ ਕੀਜੈ ਦੂਜੀ ਨਾਵ ਬੇਸੁਨ ਦੀਜੈ ਹਮ ਤੁਮ ਬੈਠ ਲਾਭ ਸੋ ਕਹਿ ਹੈ ਇਨ ਬੇਸੁਨ ਤੇ ਗੀਤ ਗਵੈ ਹੈ ਜੋ ਸੁੰਦਰ ਇਨ ਤੇ ਲਖ ਲਿਜਿਓ ਤਾਸੋ ਭੋਗ ਰਾਵ ਤੁਮ ਕੀਜਿਓ ਸੋ ਸੁਨ ਰਾਵ ਆਨੰਦਿਤ ਪੈਓ ਤ੍ਰਿਯਨ ਸਹਿਤ ਬੇਸੁਨ ਵੈ ਗਇਓ ਆਮੂ ਜਹਾ ਬਹਤ ਨਦ ਭਾਰੋ ਜਨ ਬਿਦ ਅਸ਼ਟਮ ਸਿੰਧ ਸਵਾਰੋ ਨੀਕੀ ਨਾਵ ਰਾਨੀਨ ਲਈ ਮੇਰੀ ਬੁਰੀ ਬੇਸੁਨ ਦਈ ਆਪਣੇ ਰਾਵ ਧੀਰ ਬੈਠਾਰਿਓ ਮੂਰਖ ਭੇਦ ਨਾ ਕਛੂ ਵਿਚਾਰਿਓ ਤਬ ਰਾਣੀ ਤਿਨ ਅਤ ਧਨ ਦੀਨੋ ਬੇਰ ਯਾਰ ਆਪਣੇ ਬਸ ਕੀਨੋ ਜਹਾਂ ਬਾਹ ਤਾ ਮੂਨਦ ਭਾਰੋ ਬੇ ਸੁਨ ਤਹੀਂ ਬੋਰ ਤੁਮ ਡਾਰੋ ਅਰਧ ਨਦੀ ਨਵਕਾ ਜਵ ਗਈ ਤਬ ਹੀ ਛੋਰ ਮਲਾਹਨ ਦਈ ਸਾਬੇ ਸਵਾ ਡੂਬਣ ਤਬ ਲਾਗੇ ਭਰਮਨ ਦਸੋ ਦਿਸਨ ਕਹ ਭਾਗੀ ਬੇਸਵਾ ਸਕਲ ਗੁਚਕੀਆਂ ਖਾਹੀ ਠੌਰ ਨਾ ਰਹੀ ਭਾਜ ਜਿਤ ਜਾਹੀ ਹਾਏ ਹਾਏ ਰਾਣੀ ਤਬ ਕਰੀ ਇਨ ਮੂਏ ਰਾਜਾ ਇਹ ਮਰੀ ਰਾਵ ਸੁਨਤੇਨ ਕਹਿ ਹੋ ਸਖੀਨ ਕਹਿਓ ਬੋਰ ਗਹਿ ਡਾਰਹੁ ਅਮਿਤ ਮਿਰਦੰਗ ਬਾਤ ਕਹੂੰ ਜਾਹੀ ਬੇਸਵਾ ਕਹੀ ਗੁਚਕੀਆਂ ਖਾਹੀ ਮੁਰਲੀ ਮੁਰਜ ਤੰਬੂਰਾ ਵਹੇ ਪਰਵਾ ਬਹਿ ਜਾਤ ਨਹਿ ਕਹੇ ਪਰਵਨ ਕਹੂੰ ਪੁਕਾਰਤ ਜਾਹੀ ਬੇਸਵਨ ਰਹੀ ਕਛੂ ਸੁਧ ਨਾਹੀ ਡੂਬ ਡੂਬ ਪਰਵਾ ਕਹੂੰ ਮਰੇ ਪਰਵਨ ਉਦਰ ਨੀਰ ਸੋ ਭਰੇ ਬੇਸਵਾ ਏਕ ਜੀਤ ਨਹਿ ਬਾਚੀ ਐਸੀ ਮਾਰ ਕਰੀ ਚਕਮਾਚੀ ਗੁਜਕ ਖਾਤ ਬੇਸਵਾ ਜੇ ਗਈ ਟੰਗਰਨ ਪਕਰ ਬੋਰ ਸੋ ਦਈ ਹਾਏ ਹਾਏ ਨਿਰਠਾਟ ਪੁਕਾਰੈ ਕੋ ਪਹੁੰਚੈ ਤਿਨ ਖੈਂਚ ਨਿਕਾਰੈ ਜੋ ਬੇਸਵਾ ਕਾਢਣ ਕਾ ਗਇਓ ਡੂਬਤ ਬਹੁ ਨਦੀ ਮੈਂ ਭਇਓ ਧਾਰ ਧਾਰ ਭਰੂਨ ਇੱਕ ਕਰਹੀ ਡੂਬ ਡੂਬ ਸਰਤਾ ਮੋ ਮਰਹੀ ਕੂਕ ਕੂਕ ਬੇਸਵਾ ਸਭ ਹਾਰੀ ਕਿਨਹੀ ਪੁਰਖ ਨਾਇਚ ਨਿਕਾਰੀ ਭਰੂਆ ਮਰ ਭਰੂਨ ਜੁਤ ਰਹੇ 160 ਤਾਇਫੇ ਬਏ ਦੋਰਾ ਦਸ ਦਸ ਮਨ ਤਿਲ ਕੈ ਪਈ ਖਟ ਮਨ ਭਈ ਇਜਾਰ ਬੂੜ ਮਰੀ ਬੇਸਵਾ ਸਕਲ ਕੋ ਨਾ ਸਕਿਓ ਨਿਕਾਰੇ ਚਉਬੀ ਤਬ ਰਾਣੀ ਨਿਰਪ ਪੈ ਚਲ ਗਈ ਪਾਂਤ ਪਾਂ ਸਮਝਾਵਤ ਭਈ ਪਾਤੇ ਤੁਮ ਕਛੂ ਸ਼ੋਕ ਨਾ ਵਿਚਾਰੋ ਇਨ ਰਣੀਆਂ ਕੇ ਸੰਗ ਵਿਹਾਰੋ ਔਰ ਬੇਸਵਾ ਭੋਲ ਪਠਈਓ ਕਾਮ ਕੇਲ ਤਿਨ ਸੰਗ ਕਮਈਓ ਜੋ ਤੁਮ ਕੋ ਰਾਖਿਓ ਕਰਤਾਰਾ ਹੋਏ ਸੁੰਦਰੀ ਕਈ ਹਜ਼ਾਰਾ ਦੋਹਰਾ ਮੂੜ ਰਾਵ ਚੁੱਪ ਹੋਇ ਰਿਓ ਸਕਿਓ ਨਾ ਚਿਤ ਵਿਚਾਰੇ ਪ੍ਰਗਟ ਖਾਰੇ ਸਾਠ ਸਤ ਰਾਣੀ ਦੇ ਸੰਘਾਰੇ ਇਤ ਸ੍ਰੀ ਚਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ ਮੋ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਬ੍ਰਿਜ ਮਹਿ ਏਕ ਅਹੀਰਨ ਰਹੈ ਸ਼ਾਹ ਪਰਿਤਾ ਕਉ ਜਗ ਕਹੈ ਅਤਿ ਉੱਤਮ ਤੇ ਅੰਗ ਵਿਰਾਜੈ ਜਾ ਕੋ ਨਿਰਖ ਚੰਦਰਮਾ ਲਾਜੈ ਰੰਗੀ RAM ਅਹੀਰ ਇਕ ਤਹਾਂ ਲਾਗੀ ਲਗਨ ਤ੍ਰਿਆ ਕੀ ਵਹਾਂ ਜਬ ਸੋਇਓ ਆਪਣੋ ਭਜ ਜਾਂਦਾ ਕਾਮ ਕੇਲ ਤੇ ਸੰਗ ਪਰਮਾਨੈ ਏਕ ਦਿਵਸ ਤਾਸੋ ਪਾਤੀ ਸੋਇਓ ਕਾਮ ਕੇਲ ਕਰ ਅਤਿ ਦੁਖ ਖੋਇਓ ਰੰਗੀ RAM ਤਹਾ ਚਲ ਆਇਓ ਫਿਰ ਘਰ ਚੱਲਿਓ ਦਾਵ ਨਹਿ ਪਾਇਓ ਜਾਗਤ ਹੁਤੀ ਤ੍ਰਿਆ ਲਖ ਲੀਨੋ ਨੈਨਨ ਸੈਨ ਮਿੱਤਰ ਕਾ ਦੀਨੋ ਖਾਰੀ ਹੁਤੀ ਸੋ ਐਚ ਮੰਗਾਈ ਨਿਜ ਪਲਗਾ ਕੇ ਨਿਕਟ ਵਿਛਾਈ ਪੀਏ ਕੇ ਅੰਗ ਅਲਿੰਗਨ ਕਰਿਓ ਆਸਨ ਤੇ ਖਾਰੀ ਪਰ ਧਰਿਓ ਮਨ ਮਾਨਤ ਕੋ ਭੋਗ ਕਮਾਇਓ ਮੂਰਖ ਨਾ ਭੇਦ ਨਹਿ ਪਾਇਓ ਅੜਿਲ ਚਿਮਟ ਚਿਮਟ ਕਰ ਭੋਗ ਅਦਿਕਤਾ ਸੋ ਕਿਓ ਅਧਰਵਾਨ ਕਰ ਕਹਿ ਕਰ ਜਾਰ ਵਿਦਾ ਦਿਓ ਸੋਤ ਰਹਿਓ ਮੂਰਖ ਕਛ ਭੇਦ ਨਾ ਪਾਇਓ ਹੋ ਧਰ ਖਾਰੀ ਪਰ ਕਸ ਇਨ ਕਰਮ ਕਮਾਇਓ ਦੋਰਾ ਉਰ ਚਿਮਟਿਓ ਪੀਸੋ ਰਿਓ ਕੇਲ ਜਾਰ ਤਨ ਕੀਨ ਖਾਰੀ ਦਈ ਉਠਾਏ ਪੁਨ ਜਾਰ ਵਿਦਾ ਕਰ ਦੀਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 169ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਪਲਵਲ ਕੋ ਰਾਜਾ ਰਹੈ ਸਰਬ ਸਿੰਘ ਤੇ ਨਾਮ ਦੇਸ ਦੇਸ ਕੇ ਏਸ ਜੇ ਭਜਤ ਆਠੂ ਜਾਮ ਚਉਪਈ ਕਰਾ ਸੋ ਭੀਰ ਕਾਹੇ ਬਰ ਨਾਰੀ ਮਤ ਸਮੁੰਦਰ ਜਨ ਸਾਤ ਨਿਕਾਰੀ ਜੋ ਬਨ ਜੋਤ ਅਦਕ ਤੇ ਸੋ ਹੈ ਦੇਵ ਮਨ ਕੋ ਮਨ ਮੋਹ ਹੈ ਰਾਵਤ ਸਿੰਘ ਬਿਲੋਕਤ ਭਈ ਹਰ ਆਰੀ ਬਸ ਰਾਣੀ ਹੋਵੇ ਗਈ ਸਾਚਰ ਪਠੈ ਬੁਲਾਇਓ ਜਵੈ ਕਾਂ ਕੇਲਤਾ ਸੋ ਕੀ ਤਵੈ ਐਸੀ ਪਹੁੰਚ ਜਾਰ ਨਿਤ ਆਵੈ ਰਾਣੀ ਸੋ ਭੋਗ ਕਮਾਵੈ ਦਾਸੀ ਏਕ ਤਹਾਂ ਚਲ ਆਈ ਨਿਰਖਮੀਤ ਤੇਰੇ ਉਲਵਾਈ ਖੇਲ ਕਮਾਏ ਜਾਰ ਜਬ ਆਇਓ ਚੇਰੀ ਕੋ ਲਖ ਰੂਪ ਲੁਭਾਇਓ ਰਣਿਯਹ ਡਾਰ ਹਿਰਦੈ ਤੇ ਦਇਓ ਤਾਂ ਕੀ ਸੇ ਸੁਹਾਵਤ ਪਇਓ ਖੇਲ ਬਿਨਾ ਰਾਣੀ ਅਕੁਲਾਈ ਤਾਂ ਕੋ ਪੈਂਡ ਬਿਲੋਕਨ ਆਈ ਕਹਾਂ ਰਹਿ ਪ੍ਰੀਤਮ ਨਹਿ ਆਏ ਕਉ ਬੈਰਿਨ ਸੋ ਉਰਝਾਏ ਸੁਧ ਭੂਲੀ ਕਿਧੋ ਕਿਨੂ ਭੁਲਾਇਓ ਖੋਜਤ ਰਹਿਓ ਪੈਂਡ ਨਹਿ ਪਾਇਓ ਤਰਾਸ ਦਿਓ ਕਿਨਹੂ ਤੇ ਆਈ ਭੇਟ ਭਈ ਕੋ ਵਾਮਨ ਭਾਈ ਆਵਤ ਹੈ ਕਿ ਆਏ ਕਰ ਗਏ ਆਵੇਂਗੇ ਕਿ ਰੂਠ ਕੇ ਰਹਿ ਮਿਲ ਹੈ ਯਾਰ ਆਏ ਸੁਖਦਾਈ ਬੜੀ ਬਾਰ ਲਗ ਬਾਰ ਲਗਾਈ ਯੋ ਚਿਤ ਚਿੰਤ ਤਹਾ ਪਗ ਧਾਰਿਓ ਮੀਤ ਚੇਰੀ ਹੈ ਰਮਤ ਨਿਹਾਰਿਓ ਸਿਰ ਪੱਗ ਖੋਪ ਕੋਪਤਾ ਪਈ ਜਾਏ ਖਬਰ ਰਾਜਾ ਤਨ ਦਈ ਦੋਹਰਾ ਘਰ ਖੋਏ ਬੈਠਿਓ ਕਹਾ ਪਰੀ ਧਾਮ ਤਵ ਧਾਰ ਖੜਗ ਹਾਥ ਗੈ ਦੇਖ ਚੱਲ ਆਂਖੈ ਦੋ ਤਬ ਰਾਜਾ ਚੇਰੀ ਭੈ ਤਾ ਕੋ ਰਮਤ ਨਿਹਾਰੇ ਦੂਹਨ ਕੋ ਮਾਰਤ ਪਇਓ ਸਕਿਓ ਨਾ ਮੂੜ ਵਿਚਾਰੇ ਇਹ ਚਰਿਤ੍ਰ ਕੈ ਚੰਚਲਾ ਰਾਜਾ ਸੋ ਛਲਕੀਨ ਜਾਰ ਤਵਨ ਚੇਰੀ ਸਹਿਤ ਪਠੈ ਧਾਮ ਜਮਦੀਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 170ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ